ਸ੍ਰੀ ਭਗਉਤੀ ਜੀ ਸਹਾਇ ਅਥ ਗੌਰ ਬਧਾ ਕਥਨ ਤੋਟਕ ਛੰਦ ਸੁਰ ਰਾਜ ਪ੍ਰਸੰਨ ਭੈ ਤਬ ਹੀ ਅਰ ਅੰਧਕ ਨਾਸ ਸੁਣਿਓ ਜਬ ਹੀ ਏਮ ਕੈ ਦਿਨ ਕੇਤਕ ਬੀਤ ਗਏ ਸਿਵ ਧਾਮ ਸਤਕ੍ਰਿਤ ਜਾਤ ਭੈ ਤਬ ਰੁਦਰ ਪਿਆਨਕ ਰੂਪ ਤਰਿਓ ਹਰਿ ਹੀਰ ਹਰੰਗ ਹਥਿਆਰ ਹਰਿਓ ਤਬ ਹੀ ਸਿਵ ਕੋਪ ਖੰਡ ਕੀਓ ਇਕ ਜਨਮ ਅੰਗਾਰ ਅਪਾਰ ਲਿਓ ਤੇ ਤੇਜ ਰੇ ਜਗਦੀਪ ਸਵੈ ਤੇ ਡਾਰ ਦਿਓ ਮਦ ਸਿੰਧ ਤਵੈ ਸੋ ਡਾਰ ਦਿਓ ਸਿੰਧ ਮਹਿ ਨਾ ਗਇਓ ਤੇ ਆਣ ਜਲੰਧਰ ਰੂਪ ਲਿਓ ਚੋਪੀ ਇਹ ਵਿਦ ਭਇਓ ਅਸੁਰ ਬਲਵਾਨਾ ਲਿਓ ਕੁਬੇਰ ਕੋ ਰੂਟ ਖਜ਼ਾਨਾ ਪਕਰ ਸਮਸਤੇ ਬ੍ਰਹਮ ਰੁਵਾਇਓ ਜੀ ਸਿਰ ਛਤਰ ਟੁੜਾਇਓ ਜੀਤ ਦੇਵਤਾ ਪਾਇ ਲਗਾਏ ਰੁਦਰ ਬਿਸ਼ਨ ਨਿਜਪੁਰੀ ਬਸਾਏ 14 ਰਤਨ ਆਨ ਰਾਖੇ ਗ੍ਰਹਿ ਜਹਾਂ ਤਾਂ ਬੈਠਾਏ ਨਵ ਗ੍ਰਹਿ ਦੋਹਰਾ ਜੀਤ ਬਸਾਏ ਨਿਜਪੁਰੀ ਅਸੁਰ ਸਕਲ ਅਸੁਰਾਰ ਪੂਜਾ ਕਰੀ ਮਹੇਸ਼ ਕੀ ਗਿਰ ਕੈਲਾਸ ਮਝਾਰ ਚਉਪਈ ਧਿਆਨ ਵਿਧਾਨ ਕਰੇ ਬਹੁ ਪਾਂਤਾ ਸੇਵਾ ਕਰੀ ਅਦਿਕ ਦਿਨ ਰਾਤਾ ਐਸ ਪਾਤ ਤੇ ਕਾਲ ਬਿਤਾਇਓ ਆ ਪ੍ਰਸੰਗ ਸਿਵ ਉਪਰ ਆਇਓ ਚਉਪਈ ਭੂਤ ਰਾਟ ਕੋ ਨਿਰਖਤ ਤੁਲ ਬਲ ਕਾਂਪਤ ਭੈ ਅਨਕ ਅਰ ਜਲ ਥਲ ਦਛ ਪ੍ਰਜਾਪਤ ਹੋਤ ਨਿਰਪਤ ਪਰ ਦਾਸ ਹੰਸਰ ਦੋਹਿਤਾ ਤਾ ਕੇ ਘਰ ਤਿਨ ਇੱਕ ਬਾਰ ਸਵਯੰਬਰ ਕੀਆ ਦਸ ਹੰਸਰ ਦੁਹਿਤਾ ਇਸ ਦੀਆ ਜੋ ਬਰ ਰਚੈ ਬਰਹੁ ਅਵ ਸੋਈ ਊਚ ਨੀਚ ਰਾਜਾ ਹੋਇ ਕੋਈ ਜੋ ਜੋ ਜਿਸੈ ਰਚਾ ਤਨ ਬਰਾ ਸਭ ਪ੍ਰਸੰਗ ਨਹੀਂ ਜਾਤ ਉਚਰਾ ਜੋ ਵਰਤਾਂਤ ਕਹਿ ਛੋਰ ਸੁਨਾਉ ਕਥਾ ਬ੍ਰਿਧ ਤੇ ਅਤਕ ਡਰਾਉ ਚਉਪਈ ਚਾਰ ਸੁਦਾ ਕਸ਼ਪ ਕਾ ਦੀਨੀ ਕੇਤਕ ਵਿਆਹ ਚੰਦਰਮਾ ਲੀਨੀ ਕੇਤਕ ਗਈ ਔਰ ਦੇਸਨ ਮਹਿ ਬਰਿਓ ਗੌਰ ਜਾ ਏਕ ਰੁਦਰ ਕਹਿ ਜਬ ਹੀ ਵਿਆਹ ਰੁਦਰ ਗ੍ਰਹਿਆਨੀ ਚਲੀ ਜਗ ਕੀ ਬੌਰ ਕਹਾਣੀ ਸਭ ਦੁਹਿਤਾ ਤੇ ਬੋਲ ਪਠਾਈ ਲੀਨੇ ਸੰਗ ਪਤਾਰਨ ਆਈ ਚਉਪਈ ਜੇ ਜੇ ਹੁਤੇ ਦੇਸ ਪਰਦੇਸਾ ਜਾਤ ਭੈ ਸਸਰਾਰ ਨਰੇਸਾ ਨਿਰਖ ਰੁਦਰ ਕੋ ਔਰ ਪ੍ਰਕਾਰਾ ਕਿਨਹੂ ਨਾ ਭੂਪਤ ਤਾਹੇ ਚਿਤਾਰਾ ਨਾਨ ਗੌਰ ਜਾ ਦਛ ਬੁਲਾਈ ਸੁਨ ਨਾਰਦ ਤੇ ਹਿਰਦੈ ਰਸਾਈ ਬਿਨ ਬੋਲੇ ਪਿਤ ਕੇ ਗ੍ਰਹਿ ਗਈ ਅਨਕ ਪ੍ਰਕਾਰ ਤੇ ਤੰਤਈ ਜਗ ਕੁੰਡ ਮਹਿ ਪਰੀ ਉਛਰ ਕਰ ਸਤ ਪ੍ਰਤਾਪ ਪਾਵਕ ਪਈ ਸੀਤਰ ਜੋ ਗगन ਕਹ ਬਹੁਰ ਪ੍ਰਕਾਸ਼ਾ ਤਾ ਤਨ ਕਿਉ ਪ੍ਰਾਨ ਕੋ ਨਾਸਾ ਆਏ ਨਾਰ ਦੇ ਸਵਹਿ ਜਤਾਈ ਕਹਾਂ ਬੈਠਿਓ ਭਾਂਗ ਚੜਾਈ ਛੁਟਿਓ ਧਿਆਨ ਕੋ ਜੀ ਜਾਗਾ ਗਹਿ ਤਰਸੂਲ ਤੇ ਕੋ ਉਠ ਭਾਗਾ ਜਾਵੀ ਜਾਤ ਪਇਓ ਤੇ ਥਲੈ ਲਿਓ ਉਠਾਏ ਸੂਲ ਕਰ ਬਲੈ ਭਾਂਤ ਭਾਂਤ ਤਿਨ ਕਰੇ ਪ੍ਰਹਾਰਾ ਸਗਲ ਬਿੰਧੁੰਸ ਜਗ ਕਰ ਡਾਰਾ ਚਉਪਈ ਭਾਂਤ ਭਾਂਤ ਤਨ ਭੂਪ ਸੰਘਾਰੇ ਇਕ ਕਿਤੇ ਕਰ ਦੋਇ ਦੋਇ ਡਾਰੇ ਜਾ ਕਹੋ ਪਉ ਤਰਸੂਲ ਪ੍ਰਹਾਰਾ ਤਾ ਕਹੋ ਮਾਰ ਠੌਰ ਹੀ ਡਾਰਾ ਜਗ ਕੁੰਡ ਨਿਰਖਤ ਭਇਓ ਹੀ ਜੂੜ ਚਟਾਨ ਉਖਾਰ ਹੀ ਵੀਰ ਭਦਰ ਤਬ ਕੀਆ ਪ੍ਰਕਾਸ਼ਾ ਉਪਜਿਤ ਕਰੋ ਨਰੇ ਸੰਨਾਥਾ ਕੇਤਕ ਕਰੇ ਦੁਖੰਡ ਨਿਰਪਤ ਬਰ ਕੇਤਕ ਪਠੈ ਦਏ ਜਮ ਕੇ ਘਰ ਕੇਤਕ ਗਿਰੇ ਧਰਨ ਬਿਕਰਾਰਾ ਜਨ ਸਰਤਾ ਕੇ ਗਿਰੇ ਕਿਨਾਰਾ ਤਬ ਲੋ ਸਿਉਹ ਚੇਤਨਾ ਆਈ ਗਹਿ ਪਿਨਾਕ ਕੋ ਪਰੋ ਰਸਾਈ ਜਾ ਕੇ ਤਾਣ ਬਾਣ ਤਨ ਮਾਰਾ ਪ੍ਰਾਣ ਤਜੇ ਤਿਨ ਪਾਣ ਨਉ ਚਾਰਾ ਚਉਪਈ ਡਮਾ ਡਮ ਡਵਰੂ ਬੋ ਬਾਜੇ ਭੂਤ ਪ੍ਰੇਤ ਦਾ ਸੂਤ ਗਾਜੇ ਚਿਮ ਚਿਮ ਕਰਤੇ ਸਨ ਕੀ ਤਾਰਾ ਨਾਚੇ ਰੁੰਡ ਮੁੰਡ ਵਿਕਰਾਰਾ ਬੱਜੇ ਟੋਲ ਸੁਨਾਏ ਨਗਾਰੇ ਜੁਟੇ ਜੰਗ ਕੋ ਜੋ ਜੁਧਾਰੇ ਖੈ ਖੈ ਮਰੇ ਦਿਸ ਬਢੇ ਬੋਹਰ ਨਾ ਦੇਖੀਏ ਜੀਨ ਚੜ੍ਹੇ ਜਾ ਪਰ ਮੁਸ਼ਟ ਤ੍ਰਿਸ਼ੂਲ ਪ੍ਰਹਾਰਾ ਤਾ ਕੋ ਠੌਰ ਮਾਰ ਹੀ ਡਾਰਾ ਐਸੋ ਪਿਉ ਵੀਰ ਕਮਸਾਨਾ ਭਕ ਪਕਾਏ ਤਾ ਜਗੇ ਮਸਾਨਾ ਦੋਹਰਾ ਤੀਰ ਤਬਰ ਬਰਛੀ ਬਿਛੂ ਬਰਸੇ ਬਿਸਕ ਅਨੇਕ ਸਭ ਸੂਰਾ ਜੂਜਿਤ ਭਏ ਸਾਬਤ ਬਚਾ ਨਾ ਏਕ ਚਉਪਈ ਕਟ ਕਟ ਮਰੇ ਨਰੇਸ਼ ਦੁਖੰਡਾ ਬਾਏ ਹਨੇ ਗਿਰ ਗਏ ਜਨ ਝੰਡਾ ਸੂਲ ਸੰਭਾਰ ਰੁਦਰ ਜਪ ਪਰਿਓ ਚਿਤ੍ਰ ਬਚਿਤ੍ਰ ਜੋਦਨ ਕਰਿਓ ਪਾਜ ਪਾਜ ਤਬ ਤਲੇ ਨਰੇਸਾ ਜਗ ਵਸਾ ਸੰਭਾਰਿਓ ਦੇਸਾ ਜਬ ਰਣ ਰੁਦਰ ਰੁਦਰ ਹੋਇ ਤਾਏ ਪਾਜ ਦ ਭੂਪ ਨਾ ਬਾਚਨ ਪਾਏ ਤਬ ਸਭ ਭਰੇ ਤੇ ਤਨ ਰਾਜਾ ਬਾਜਨ ਲਗੇ ਅਨੰਤਨ ਬਾਜਾ ਮਚਿਓ ਬੌਰ ਕੋਰ ਸੰਗਰਾਮਾ ਜਾਮ ਕੋ ਪਰਾ ਛਿਨਕ ਮਹਿ ਧਾਮਾ ਭੂਪਤ ਫਿਰੇ ਜੁਧ ਕੇ ਕਾਰਨ ਲੈ ਲੈ ਬਾਣ ਪਾਣ ਹਥਿਆਰਨ ਧਾਇ ਧਾਇ ਅਰ ਕਰਤ ਬਰਹਾਰਾ ਜਾਨ ਕਰ ਚੋਟ ਪਰਤ ਘਰੀ ਆਰਾ ਖੰਡ ਖੰਡ ਰਣ ਗਿਰੇ ਅਖੰਡਾ ਕਾਂਪਿਓ ਖੰਡ ਨਵੇ ਬ੍ਰਹਮੰਡਾ ਛਾੜ ਛਾੜ ਅਸ ਗਿਰੇ ਨਰੇਸਾ ਮਚਿਓ ਜੁਧ ਸੁੰਬਰ ਜੈਸਾ ਨਰਾਛੰਦ ਰੁਝੇ ਕਾਣੀ ਤਰੇ ਸ਼ਸਤਰ ਪਾਣੀ ਭਰੀ ਮਾਰ ਬਾਣੀ ਕੜਕੇ ਕਮਾਣੀ ਛੜਕੇ ਕਿਰਪਾਣੀ ਤਰੇ ਤੂਰ ਤਾਣੀ ਚੜੇ ਬਾਣ ਸਾਣੀ ਰਟੇ ਏਕ ਪਾਣੀ ਨਰਾਛੰਦ ਛਵੀ ਚਾਵਡਾਣੀ ਜਟੇ ਹਾਣ ਹਾਣੀ ਹਸੀ ਦੇਵ ਰਾਣੀ ਚਮੱਕੇ ਕਿਰਪਾਣੀ ਬ੍ਰਿਧ ਨਰਾਛੰਦ ਸੋ ਮਾਰ ਮਾਰ ਸੂਰਮਾ ਪੁਕਾਰ ਮਾਰ ਕਹਿ ਚਲੇ ਅਨੰਤ ਰੁਦਰ ਕੇ ਗਣੋ ਬੇਅੰਤ ਵੀਰ ਖਾਦਲੇ ਕਮੰਡ ਘੋਰ ਸਾਮਣੀ ਅਘੋਰ ਜਿਉ ਘਟਾ ਉਠੀ ਅਨੰਤ ਬੂੰਦ ਬਾਣ ਧਾਰ ਸੁਧ ਕ੍ਰੋਧ ਕਹਿ ਉਠੀ ਨਿਰਾਛੰਦ ਬੇਅੰਤ ਸੂਰ ਤਾਵਹੀ ਸੁਮਾਰ ਮਾਰ ਕਾਵੀ ਅਕਾਏ ਕਾਏ ਉਠੀ ਅਨੇਕ ਬਾਣ ਬੁਠੀ ਨਿਰਾਛੰਦ ਅਨੰਤ ਅਸਤਰ ਸੱਜ ਕਹਿ ਚਲੇ ਸੋ ਵੀਰ ਗੱਜ ਕਹਿ ਨਿਰਭੈ ਹਥਿਆਰ ਚਾਰਹੀ ਸੋ ਮਾਰ ਮਾਰ ਉਚਾਰਹੀ ਕਮੰਡ ਘੋਰ ਜਿਉ ਕਟਾ ਚਲੇ ਬਨਾਏ ਤਿਉ ਥਟਾ ਸੋ ਸ਼ਸਤਰ ਸੂਰ ਸੋਭੀ ਸੁਤਾ ਸੁਰਾਨ ਲੋਭੀ ਸੋ ਵੀਰ ਬੀਨ ਕਹਿ ਬਰੈ ਸੁਰੇਸ਼ ਲੋਗ ਰੈ ਸੋ ਤਰਾਸ ਭੂਪ ਦੇ ਭੱਜੇ ਸੋ ਦੇ ਪੁੱਤਰ ਕਾ ਤਜੇ ਬਿਰਧਨ ਰਾਜ ਛੰਦ ਸੋ ਸ਼ਸਤਰ ਅਸਤਰ ਸੱਜ ਕੈ ਪਰੇ ਹਕਾਰ ਕਹਿ ਹਠੀ ਬਿਲੋਗ ਰੁਦਰ ਰੁਦਰ ਕੋ ਬੁਨਾਏ ਸੈਣ ਏਕਠੀ ਅਨੰਤ ਘੋਰ ਸਾਵਣੀ ਦੁਰੰਤ ਜਿਉ ਠੀ ਕਟਾਸ ਸੋ ਸੂਰ ਸੂਰ ਮਾਨ ਤੇ ਸੋ ਛੀਨ ਛਤਰ ਕੀ ਛਟਾ ਬ੍ਰਿਧ ਨਰਾਜਨ ਕੰਪਾਏ ਖਗ ਪਾਣ ਮੈਂ ਤਰਪਾਏ ਤਾਜੀਆਂ ਤਹਾਂ ਜਵਾਨ ਆਨ ਕੈ ਪਰੇ ਸੁਰੁਦਰ ਠਾੜਵੋ ਜਹਾਂ ਬੇਅੰਤ ਬਾਣ ਸਹਿ ਅਤੀ ਪ੍ਰਹਾਰ ਆਨ ਕੇ ਕਰੈ ਤਖੇਲ ਰੇਲ ਲੈ ਚਲੇ ਪਛੇਲ ਪਾਵ ਨਾ ਟਰੈ ਸੜਕ ਸੂਰ ਸਹਿ ਅਧੀ ਤੜਕ ਤੇਗ ਤੀਰਿਆਂ ਬਬਕ ਬਾਗ ਜਿਉ ਬਲੀ ਪਬਕ ਕਾਏ ਬੀਰਿਆਂ ਅਕਾਏ ਕਾਏ ਕਹਿ ਗਿਰੇ ਪਛੇਲ ਪਾਪ ਨਾ ਟਰੇ ਸੋ ਬੀਨ ਬੀਨ ਅਛਰੇ ਪ੍ਰਭੀਨ ਦੀਨ ਹੋਇ ਬਰੇ ਚਉਪਈ ਇਹ ਵਿਦ ਜੂਝ ਗਿਰਿਓ ਸਭ ਸਾਥਾ ਰਹਿ ਗਿਓ ਦਛ ਅਕੇਲ ਅਨਾਥਾ ਬਜੇ ਵੀਰ ਤੇ ਬੌਰ ਬੁਲਾਇਸ ਪਾਰ ਕਵਚ ਦੁੰਦਵੀ ਬਜਾਇਸ ਆਪਨ ਚਲਾ ਜੁਧ ਕਾ ਰਾਜਾ ਜੋਰ ਕਰੋਰ ਅਯੋਧਨ ਸਾਜਾ ਛੂਟਤ ਬਾਣ ਕਮਾਣ ਅਪਾਰਾ ਜਨ ਦਿਨ ਤੇ ਹੋਇ ਗਇਓ ਅੰਧਾਰਾ ਭੂਤ ਪ੍ਰੇਤ ਮਸਾਨ ਕਾਰੇ ਤੂੰ ਔਰ ਡੌਰੂ ਡਮਕਾਰੇ ਮਹਾਕੋਰ ਮਚਿਓ ਸੰਗਰਾਮਾ ਜੈ ਸਕਲੰਕ ਰਾਵਣ ਅਰ ਰਾਮਾ ਆਪਜੰਗ ਭਇਓ ਰੁਦਰ ਕੋਪੰ ਧਰਿਓ ਸੂਲ ਪਾਣੰ ਕਰੇ ਸੂਰਮਾ ਸਰਬ ਖਾਲੀ ਪਲਾਣੰ ਉਤੇ ਏਕ ਦਛੰ ਇਤੇ ਰੁਦਰ ਏਕੰ ਕਰਿਓ ਕੋਪ ਕੈ ਜੁਧ ਭਾਤੰ ਅਨੇਕੰ ਭੁਜੰਗ ਗਿਰਿਓ ਜਾਨ ਕੂਟ ਸਥਲੀ ਬ੍ਰਿਛ ਮੂਲੰ ਗਿਰਿਓ ਦਛ ਤੈਸੇ ਕਟਿਓ ਸੀਸ ਸੂਲੰ ਪਰਿਓ ਰਾਜ ਰਾਜੰ ਭਇਓ ਦੇਹ ਘਾਤੰ ਹਨਿਓ ਜਾਨ ਬਜਰੰਗ ਭਇਓ ਪੱਬ ਪਾਤੰ ਗਇਓ ਗਰਭ ਸਰਬੰ ਭਜੋ ਸੂਰ ਸੂਰਬੀਰੰ ਚਲਿਓ ਭਾਜ ਅੰਤ ਹੈ ਪੁਰੰਗ ਹੋਇ ਅਧੀਰੰ ਗਰੇ ਢਾਰਿਆਂ ਚਿਰ ਪਰੇ ਰੁਦਰ ਪਾਇੰ ਅਹੋ ਰੁਦਰ ਕੀ ਜੈ ਕਿਰਪਾ ਕੈ ਸਹਾਇੰ ਚਉਪੀ ਹਮ ਤੁਮਰੋ ਹਰਿ ਓਜ ਨਾ ਜਾਣਾ ਤੁਮ ਹੋ ਮਹਾ ਤਪੀ ਬਲਵਾਨਾ ਸੁਨਤ ਬਚਨ ਪੈ ਰੁਦਰ ਕਿਰਪਾਲਾ ਅਜਾ ਸੀਸ ਨਿਰਭਜੋ ਰੂਤਾਲਾ ਰੁਦਰ ਕਾਲ ਕੋ ਤਰਾ ਧਿਆਨਾ ਬਹੁਰ ਜੀ ਆਇ ਨਰੇ ਸੁਠਾਨਾ ਰਾਜ ਸਦਾ ਪਤ ਸਗਲ ਜੀ ਆਏ ਕੌਤਕ ਨਿਰਖ ਸੰਤ ਤ੍ਰਿਵਤਾਏ ਨਾਰਹੀਣ ਸਿਵ ਕਾਮ ਖਿਝਾਇਓ ਤਾਂ ਤੇ ਸਭ ਕਨੋ ਦੁਖ ਪਾਇਓ ਅਤ ਕੋਪ ਕੈ ਕਾਮ ਜਰਾਇਸ ਬਿਤਨ ਨਾਮ ਤੇ ਤਦਨ ਕਹਾਇਸ ਇਤ ਸ੍ਰੀ ਰੁਦਰ ਪ੍ਰਬੰਧ ਦਛ ਬਧਾਇ ਰੁਦਰ ਮਹਾਤਮੇ ਗੌਰ ਬਧਾਇ ਧਿਆਇ ਯਾਰਾਂ ਸੰਪੂਰਨ ਮਸਤ ਸੁਭ ਮਸਤ ਅਥ ਜਲੰਧਰ ਅਵਤਾਰ ਕਥਨੰ ਸ੍ਰੀ ਭਗਵਤੀ ਜੀ ਸਹਾਇ ਚਉਪਈ ਬਹੁ ਜੋ ਜਰੀ ਰੁਦਰ ਕੀ ਧਾਰਾ ਤਿਨ ਹਿਮ ਗਿਰ ਗ੍ਰਹਿ ਲੀ ਅਵਤਾਰਾ ਛੁਟੀ ਬਾਲਤਾ ਜਬ ਸੁਧ ਆਈ ਬਹਰੋ ਮਿਲੀ ਨਾਥ ਕਹ ਜਾਈ ਜੇ ਵਿਦ ਮਿਲੀ ਰਾਮ ਸੋ ਸੀਤਾ ਜੈਸ ਚਤੁਰ ਬੇ ਤਨ ਗੀਤਾ ਜੈਸੇ ਮਿਲਤ ਸਿੰਧ ਤਨ ਗੰਗਾ ਤਿਉ ਮਿਲ ਗਈ ਰੁਦਰ ਕੈ ਸੰਗਾ ਜਬ ਤੇ ਵਿਆਹ ਰੁਦਰ ਘਰ ਆਨਾ ਨਿਰਖ ਜਲੰਧਰ ਤਾਹ ਲੋਹਾਨਾ ਦੂਤ ਏਕ ਤਹ ਦਿਓ ਪਠਾਈ ਲਿਆਓ ਰੁਦਰ ਤੇ ਨਾਲ ਛਿਨਾਈ ਦੋਹਰਾ ਜਲੰਧਰ ਬਾਜ ਕਹਿ ਸਿਵ ਨਾਰ ਸਿੰਗਾਰ ਕੈ ਮਮ ਗ੍ਰਹਿ ਦੇਹ ਪਠਾਏ ਨਾ ਤਰ ਸੂਲ ਸੰਭਾਰ ਕੈ ਸੰਗ ਲਰਹੁ ਮੁਰ ਆਏ ਚੌਪੀ कथा भइये देसे पाता अब कहो विष्ण त्रिया की बाता बृंदारिक दिन एक पकाए तय सभा ते विष्णु बुलाए चौबी ਆਏ ਗਇਓ ਤੈ ਨਾਰਦ ਰੇਖ ਬਾਰੇ ਬਿਸਨ ਨਾਰ ਕੇ ਧਾਮ ਛਿਦਾਤਰ ਬੈਂਗਣ ਨਿਰਖ ਅਧਿਕ ਲਲਚਾਇਓ ਮੰਗ ਰਹਿਓ ਪਰ ਹਾਥ ਨਾ ਆਇਓ ਨਾਥ ਏਤ ਮੈਂ ਭੂਖ ਪਕਾਇਓ ਮਨੋਛ ਪਠਾਇ ਕਰ ਬਿਸਨ ਬੁਲਾਇਓ ਨਾਰਦ ਖਾਇ ਝੂਠ ਹੋ ਜੈ ਹੈ ਪੀਏ ਕੂਪਤ ਹਮਰੇ ਪਰ ਹੋਇ ਹੈ ਨਾਰਦ ਬਾਚ ਮੰਗ ਥਕਿਓ ਮਨ ਭੋਜ ਨਾ ਦੀਆ ਅਧਿਕ ਰੋਸ ਮਨ ਵਰਤਵ ਕੀਆ ਬ੍ਰਿੰਦਾ ਨਾਮ ਰਾਜ ਸੀ ਬਾਪ ਧਰ ਤ੍ਰੀ ਹੋ ਬਸੋ ਜਲੰਧਰ ਕੇ ਘਰ ਦੇ ਕਰ ਸਰਾਪ ਜਾਤ ਪਇਓ ਰਖ ਬਾਰੇ ਆਵਤ ਪਇਓ ਬਿਸਨ ਤਾਕੇ ਘਰ ਸੁਣਤ ਸਰਾਪ ਅਤਹੀ ਦੁਖ ਪਾਇਓ ਵਿਹਾਸ ਬਚਨ ਤ੍ਰਿਯ ਸੰਗ ਸੁਨਾਇਓ ਦੁਹਰਾ ਤ੍ਰਿਯ ਕੀ ਛਾਇਆ ਲੈ ਤਵੈ ਬ੍ਰਿੰਦਾ ਰਤੀ ਬਨਾਏ ਧੂਮਰ ਕੇਸ ਦਾਨੋ ਸਦਨ ਜਨਮ ਧਰਤ ਭਈ ਜਾਏ ਚਉਪਈ ਜੈਸ ਗ੍ਰਹ ਕਮਲ ਜਲ ਪੀਤਰ ਪੂਨ ਨਿਰਪ ਬਸੀ ਜਲੰਧਰ ਕੇ ਘਰ ਤਿਹਨ ਮਿਤ ਜਲੰਧਰ ਅਵਤਾਰਾ ਧਰ ਹੈ ਰੂਪ ਅਨੂਪ ਮੁਰਾਰਾ ਕਥਾ ਐਸ ਇਹ ਦਿਸ ਮੋ ਭਈ ਆਪ ਚਲ ਬਾਤ ਰੁਦਰ ਪਰ ਗਈ ਮਾਂਗੀ ਨਾਰ ਨਾ ਦੀਨੀ ਰੁਦਰਾ ਤਾਂ ਤੇ ਕੋਪ ਅਸੁਰ ਪਦ ਛੁਦਰਾ ਚਉਪਈ ਬੱਜੇ ਢੋਲ ਨਫੀਰ ਨਗਾਰੇ ਦੂਦ ਸਾ ਡਮਰੂ ਡੰਕਾਰੇ ਮਾਜਤ ਭਇਓ ਲੋਹ ਬਿਕਰਾਰਾ ਚਮਕਤ ਖਾਗਾ ਦਾਗੈ ਪਾਰਾ ਗਿਰ ਗਿਰ ਪਰਤ ਸੂਟ ਰਣ ਮਾਹੀ ਧੁਕ ਧੁਕ ਉਠਤ ਮਸਾਨ ਤਹਾਹੀ ਗਜੀ ਰਥੀ ਬਾਜੀ ਪੈਦਲ ਰਣ ਜੂਝ ਗਿਰੇ ਰਣ ਕੀ ਛਤਿਆਨ ਗਣ ਤੋਟਕ ਰਣ ਰਣਬੀਰ ਸੋ ਤੀਰ ਕ੍ਰੁਦੰ ਮਚਿਓ ਤੇ ਦਾਰਨ ਭੂਮ ਜੁਦੰ ਹਹਰੰਤੈ ਅੰਗਰ ਜੰਤ ਗਜੰ ਸੁਣ ਕੈ ਧੁਨ ਸਾਵਣ ਮੇਘ ਲਜੰ ਬਰਖੈ ਰਣ ਬਾਣ ਕਮਾਨ ਖਗੰ ਤਾ ਕੋਰ ਪਿਆਨਕ ਜੁਦ ਜਗੰ ਗਿਰ ਜਾਤ ਪਟੰ ਹਹਰੰਤੈ ਠੀ ਉਮਗੀਰ ਰਿਵ ਕੀਏ ਇਕਠੀ ਚਹੁ ਹੋਰ ਕਿਰਿਓ ਸਰਸੋ ਸਿਵੰ ਕਰ ਕੋ ਕਨੋ ਮੰ ਦੂ ਔਰਨ ਤੇਮ ਬਾਣ ਬਹੇ ਨਵ ਔਰ ਧਰਾ ਦੂ ਛਾਇ ਰਹੇ ਗਿਰਗੇ ਤਹ ਟੋਪਨ ਟੂ ਕਨੇ ਰਹ ਗਏ ਜਨ ਕਿੰਸਕ ਸਰੋਣ ਸਨੇ ਰਣ ਹੀਰ ਅਗੰਮ ਅਨੂਪ ਹਰੰ ਜੀਵ ਮੋਏ ਭਾਂਤ ਵਿਚਾਰ ਕਰੰ ਜੀਵ ਮੋ ਸਿਵ ਦੇਖ ਰਾ ਚੱਕ ਕੈ ਦਲ ਤਨ ਵਧ ਪਰਾ ਹੱਕ ਕੈ ਰਣ ਸੂਲ ਸੰਭਾਰ ਪ੍ਰਹਾਰ ਕਰੰ ਸੁਣ ਕੈ ਤੁਨ ਦੇਵ ਦੇਵ ਡਰੰ ਤੋਟਕ ਜੀਵ ਮੋ ਸਿਵ ਧਿਆਨ ਤਰਾ ਜਬ ਹੀ ਕਲ ਕਾਲ ਪ੍ਰਸੰਨ ਭਏ ਤਬ ਹੀ ਕਹਿਓ ਵਿਸਨ ਜਲੰਧਰ ਰੂਪ ਤਰੋ ਬੁਨ ਜਾਇ ਰਪੇਸ ਕੋ ਨਾਸ ਕਰੋ ਭੁਜੰਗ ਪ੍ਰਿਆਛੰ ਦਈ ਕਾਲ ਆਗਿਆ ਧਰਿਓ ਵਿਸ਼ਨ ਰੂਪੰ ਸਜੇ ਸਾਜ ਸਰਬੰ ਬਨਿਓ ਜਾਨ ਪੂਪੰ ਕਰਿਓ ਨਾਥ ਜੋ ਆਪ ਨਾਰੰ ਉਦਾਰੰ ਤ੍ਰਿਆ ਰਾਜ ਬ੍ਰਿੰਦਾ ਸਤੀ ਸਤ ਟਾਰੰ ਤਜਿਓ ਦੇਹ ਦੈਤੰ ਭਈ ਵਿਸ਼ਨ ਨਾਰੰ ਕਰਿਓ ਦਵਾਦਸ ਮੰਗ ਵਿਸ਼ਨ ਦਇਤਾ ਅਵਤਾਰੰ ਪੁਨਰ ਜੁਦ ਸਜਿਓ ਗਹਿ ਸ਼ਸਤਰ ਪਾਨੰ ਗਿਰੇ ਭੂਮ ਮੋ ਸੂਰ ਸੋਭੇ ਵਿਮਾਨੰ ਭੁਜੰਗ ਪ੍ਰਿਆਛੰ ਮਿਟਿਓ ਸਤ ਨਾਰੰ ਕਟਿਓ ਸੈਨ ਸਰਮੰ ਮਿਟਿਓ ਭੂਪ ਜਾਲੰਧਨੰ ਦੇਹ ਗਰਵੰ ਪੁਨਰ ਜੁਧ ਸਜਿਓ ਹਟੇ ਤੇਜਹੀਣੰ ਭਜੇ ਛਾੜ ਕੈ ਸੰਗ ਸਾਥੀ ਅਧੀਨੰ ਚਉਪਈ ਦੁਹੂ ਜੁਦ ਕੀ ਨਾਰਣ ਮਾਜੀ ਤੀਸਰੇ ਅਵਰ ਤਹਾਂ ਕੋ ਨਾਹੀ ਕੀਤਕ ਮਾਸ ਮਚੋ ਤਹ ਜੁਦਾ ਸੰਜਾਲ ਅੰਦਰ ਹੋਇ ਸਿਵ ਪਰ ਕਰੂਦਾ ਤਬ ਸਿਵ ਧਿਆਨ ਸਖਤ ਕਉ ਤਰਾ ਤਾਤੈ ਸਖਤ ਕਿਰਪਾ ਕਹ ਕਰਾ ਤਾਤੇ ਭਇਓ ਰੁਦਰ ਬਲਵਾਨਾ ਮੰਡਿਓ ਜੁਦ ਬਹੁਰ ਬਿਦ ਨਾਨਾ ਉਤ ਹਰ ਲਿਓ ਨਾਰ ਨਿਪ ਸਤ ਹਰ ਇਤ ਸਿਵ ਭਇਓ ਤੇਜ ਦੇਵੀ ਕਰ ਛਿਨਵੋ ਕਿਓ ਅਸੁਰ ਕੋ ਨਾਸਾ ਨਿਰਖਰੀਜ ਭਟ ਰਹੇ ਤਮਾਸਾ ਜਾਲ ਅੰਦਰੀ ਤਾ ਦਿਨ ਤੇ ਨਾਮਾ ਜਭੋ ਚੰਡਕਾ ਕੋ ਸਭ ਜਾਮਾ ਤਾ ਤੇ ਹੋਤ ਪਵਿੱਤਰ ਸਰੀਰਾ ਜਿਮ ਨਹਾਏ ਜਲ ਗੰਗ ਗਹੀਰਾ ਤਾਤੇ ਕਹੀ ਨ ਰੁਦਰ ਕਹਾਣੀ ਗ੍ਰੰਥ ਬੜਨ ਕੀ ਚਿੰਤ ਪਛਾਨੀ ਤਾਤੇ ਕਥਾ ਥੋਰ ਹੀ ਭਾਸੀ ਨਿਰਖ ਭੂਲ ਕਬ ਕਰੋ ਨਾ ਹਾਸੀ ਇਤ ਜਲੰਧਰ ਅਵਤਾਰ ਬਾਰਮਾ ਸਮਾਪਤ ਮਸਤ ਸੁਭ ਮਸਤ